ਚੰਗਾ ਆਦਮੀ ਤੇ ਚੰਗੀ ਜਨਾਨੀ ਚੰਗਾ ਆਦਮੀ ਇਹ ਕਹਾਣੀ ਹੈ ਰਥ ਕ੍ਰਾਸ ਦੀ ਔਰ ਤਸਵੀਰਾਂ ਨੇ ਮਾਰ ਸਾਈਮਨ ਦੀਆਂ ਇੱਕ ਚੰਗਾ ਆਦਮੀ ਤੇ ਉਹਦੀ ਚੰਗੀ ਜਨਾਨੀ ਰਹਿੰਦੇ ਸੀ ਬੜੇ ਖੁਸ਼ ਰਹਿੰਦੇ ਸੀ ਪਰ ਇੱਕ ਗੱਲ ਦੀ ਕਮੀ ਸੀ ਉਸ ਆਦਮੀ ਨੂੰ ਕੋਈ ਚੀਜ਼ਾਂ ਆਪਣੀ ਲੱਭਦੀਆਂ ਨਹੀਂ ਸੀ ਉਹਦੀ ਜਨਾਨੀ ਸਾਰਾ ਦਿਨ ਘਰ ਦਾ ਸਮਾਨ ਕੱਪੜੇ ਕੁਰਸੀਆਂ ਮੇਜ਼ ਇੱਕ ਕਮਰੇ ਤੋਂ ਦੂਜੇ ਕਮਰੇ ਰੱਖਦੇ ਅਦਲਾ ਬਦਲੀ ਕਰਦੀ ਰਹਿੰਦੀ ਸੀ ਕਦੀ ਕਿੱਥੇ ਰੱਖਦੀ ਸੀ ਕਦੀ ਕਿੱਥੇ ਰੱਖਦੀ ਸੀ ਆਦਮੀ ਨੂੰ ਚੰਗੇ ਆਦਮੀ ਨੂੰ ਕਿੰਨੀ ਨੂੰ ਦਾਣਾ ਪਾਣ ਦੀ ਆਦਤ ਸੀ ਕਿੰਨੀ ਬੜੀ ਸੋਹਣੀ ਪੀਲੇ ਰੰਗ ਦੀ ਪੰਛੀ ਹੈ ਜੋ ਗਾਂਦਾ ਹੈਗਾ ਉਹਨੂੰ ਦਾਣਾ ਮਿਲ ਵੀ ਜਾਵੇ ਤੇ ਉਹਨੂੰ ਪੰਛੀ ਨਹੀਂ ਮਿਲਦਾ ਸੀ ਕਿ ਕਿੱਥੇ ਰੱਖਿਆ ਉਹਦਾ ਵੀ ਕਸੂਰ ਨਹੀਂ ਸੀ ਉਹਦੀ ਜਨਾਨੀ ਪਤਾ ਨਹੀਂ ਸਮਾਨ ਕਿੱਥੇ ਕਿੱਥੇ ਰੱਖ ਦਿੰਦੀ ਸੀ ਇੱਕ ਦਿਨ ਉਹ ਤੰਗ ਆ ਕੇ ਕਹਿੰਦਾ ਐ ਹੁਣ ਬਸ ਬਹੁਤ ਹੋ ਗਿਆ ਹੁਣ ਮੈਂ ਐਨੀ ਬਰਦਾਸ਼ਤ ਕਰਦਾ ਮੈਨੂੰ ਸਮਾਨ ਮੈਨੂੰ ਮਿਲਣਾ ਚਾਹੀਦਾ ਹੈ ਦੋਨੋਂ ਬੜੇ ਖੁਸ਼ ਸੀ ਉਹਨਾਂ ਨੇ ਰੈਡ ਕ੍ਰਾਸ ਦੀ ਪਹਿਲੀ ਕਿਤਾਬ ਤਸਵੀਰਾਂ ਵਾਲੀ ਨੂੰ ਦੁਬਾਰਾ ਛਾਪਿਆ ਸੀ ਉਹਦੇ ਵਿੱਚ ਬੜੇ ਮਜ਼ੇਦਾਰ ਤਸਵੀਰਾਂ ਲਗਾਈਆਂ ਸੀ ਜੋ ਤਸਵੀਰਾਂ ਮਾਰਕ ਸਾਈਮਨ ਨੇ ਬਣਾਈਆਂ ਸੀ ਔਰ ਉਹਨੂੰ ਕੈਲਡੀ ਕੋਟ ਦਾ ਪੁਰਸਕਾਰ ਮਿਲਿਆ ਹੋਇਆ ਸੀ ਇਹ ਕਿਤਾਬ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬੜੀ ਦਿਲਕਸ਼ ਲੱਗੀ ਇਹ ਪਹਿਲੀ ਕਿਤਾਬ 1944 ਚ ਛਪੀ ਸੀ ਤੇ ਚਲੋ ਅਸੀਂ ਹੁਣ ਕਹਾਣੀ ਸੁਣਦੇ ਹਾਂ ਚੰਗਾ ਆਦਮੀ ਤੇ ਚੰਗੀ ਚੰਗਾ ਆਦਮੀ ਉਹਦੀ ਜਨਾਨੀ ਇੱਕ ਛੋਟੇ ਜਿਹੇ ਬੜੇ ਪਿਆਰੇ ਘਰ ਵਿੱਚ ਰਹਿੰਦੇ ਸੀ ਉਹਨਾਂ ਦਾ ਬੜਾ ਸੋਹਣਾ ਘਰ ਸੀ ਮਕਾਨ ਦੀ ਦੀਵਾਰਾਂ ਚਿੱਟੀਆਂ ਸੀ ਪਰਦੇ ਲਾਲ ਹੈਗੇ ਸੀ ਨਿੱਕੇ ਨਿੱਕੇ ਕਮਰੇ ਬਣਾਏ ਹੋਏ ਸੀ ਔਰ ਨਿੱਕੀ ਅਲਮਾਰੀਆਂ ਸੀ ਨਾਲ ਉਹਨਾਂ ਦੀਆਂ ਦੋਨੋਂ ਬੜੇ ਖੁਸ਼ ਰਹਿੰਦੇ ਸੀ ਬਸ ਇੱਕ ਕਮੀ ਸੀ ਆਦਮੀ ਕਦੀ ਆਪਣੀ ਚੀਜ਼ ਨਹੀਂ ਢੂੰਡ ਸਕਦਾ ਸੀ ਉਹਦੇ 'ਚ ਵੀ ਉਹਦੀ ਗਲਤੀ ਨਹੀਂ ਸੀ

ਆਪਣੇ ਕਮਰੇ ਦੇ ਉੱਤੇ ਨੀਚੇ ਗੁੱਸੇ 'ਚ ਘੁੰਮਦਾ ਪਿਆ ਸੀ ਕਿ ਮੈਨੂੰ ਹੁਣ ਮੈਨੂੰ ਕੁਝ ਕਰਨਾ ਹੈ ਸੋਚਦਾ ਪਿਆ ਸੀ ਮੈਂ ਕੀ ਕਰਾਂ ਇਹ ਆਦਤ ਨੂੰ ਪਰ ਉਹਦੀ ਵੀ ਗਲਤੀ ਨਹੀਂ ਹੈ ਕਿਉਂਕਿ ਚੀਜ਼ਾਂ ਉਹਦੀ ਜਨਾਨੀ ਕਿੱਥੇ ਤੋਂ ਕਿੱਥੇ ਰੱਖ ਦਿੰਦੀ ਸੀ ਉਹਦੀ ਮੇਜ਼ ਵਿਚਕਾਰਲੀ ਮੇਜ਼ ਚੁੱਕ ਕੇ ਰਸੋਈ ਦੇ ਕੋਨੇ 'ਚ ਰੱਖ ਆਂਦੀ ਸੀ ਰਸੋਈ ਦੇ ਮੇਜ਼ ਨੂੰ ਚੁੱਕ ਕੇ ਬਾਹਰ ਬਗੀਚੇ ਵਿੱਚ ਸੇਬ ਦੇ ਪੇੜ ਥੱਲੇ ਰੱਖ ਦਿੰਦੀ ਸੀ

ਅੱਗ ਦੀ ਜਗ੍ਹਾ ਦੇ ਕੋਲ ਕਮਰੇ ਦੇ ਵਿੱਚ ਅੱਗ ਦੀ ਜਗ੍ਹਾ ਬਣੀ ਹੋਈ ਸੀ ਉੱਥੇ ਫੱਟੇ ਤੇ ਰੱਖ ਦਿੰਦੀ ਹੈ ਉਹਦੀ ਮਨਪਸੰਦ ਦੀ ਕੁਰਸੀ ਜਿਹੜੀ ਅੱਗ ਦੇ ਅੱਗੇ ਪਈ ਰਹਿੰਦੀ ਸੀ ਉਹਨੂੰ ਚੁੱਕ ਕੇ ਉਹਨੇ ਕੋਨੇ 'ਚ ਰੱਖ ਦਿੱਤੀ ਫਿਰ ਕਹਿੰਦੀ ਸੀ ਦੇਖ ਕੇ ਹਾਂ ਮੈਂ ਤੇ ਕਰਦੀ ਆ ਮੈਂ ਚੀਜ਼ਾਂ ਇੱਕ ਜਗ੍ਹਾ ਤੇ ਨਹੀਂ ਦੇਖ ਸਕਦੀ ਹੈਗੀ ਫਿਰ ਆਪਣੇ ਆਪਣੇ ਕੱਪੜੇ ਨੂੰ ਠੀਕ ਸੇ ਲਾਂਦੀ ਹੈ ਉਹਨੂੰ ਆਪਣੀ ਚੀਜ਼ਾਂ ਜਦ ਤੱਕ ਯਾਦ ਕਰਨੀ ਪੈਂਦੀਆਂ ਸੀ ਕਿ ਮੇਰੀ ਚੀਜ਼ ਕਿੱਥੇ ਪਈ ਹੈਗੀ ਹੈ ਉਹ ਤਦ ਤੱਕ ਚੀਜ਼ਾਂ ਫਿਰ ਬਦਲ ਦਿੰਦੀ ਸੀ ਜਦ ਤੱਕ ਉਹਨੂੰ ਯਾਦ ਹੋਇਆ ਕਿ ਮੱਛਲੀ ਦੀ ਸੋਟੀ ਉਹਨੇ ਝਾੜੂ ਦੇ ਅਲਮਾਰੀ 'ਚ ਰੱਖੀ ਹੈਗੀ ਹੈ ਤਦ ਤੱਕ ਉਹਨੇ ਫਿਰ ਚੀਜ਼ਾਂ ਬਦਲ ਦਿੱਤੀਆਂ ਉਹਨੂੰ ਆਪਣੀ ਚੀਜ਼ਾਂ ਮਿਲਦੀਆਂ ਨਹੀਂ ਸੀ ਇੱਕ ਦਿਨ ਸਖਤੀ ਵਿੱਚ ਆ ਕੇ ਉਹਨੇ ਕਿਹਾ ਬਹੁਤ ਤਮਾਸ਼ਾ ਹੋ ਗਿਆ ਹੁਣ ਮੈਂ ਕੁਝ ਕਰਕੇ ਦਿਖਾਵਾਂਗਾ ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਨੂੰ ਆਪਣੀ ਚੀਜ਼ਾਂ ਚਾਹੀਦੀਆਂ ਉਹਨੇ ਕੀ ਕੀਤਾ ਆਪਣੇ ਜੁੱਤੇ ਆਪਣੇ ਸਿਰ ਤੇ ਪਾ ਲਏ ਜੁਰਾਬ ਦਾ ਇਲਾਸਟਿਕ ਰਬੜ ਹੈਗਾ ਸੀ ਜਿਹੜਾ ਉਹ ਆਪਣੇ ਗਲੇ 'ਚ ਲਟਕਾ ਲਿੱਤਾ ਔਰ ਆਪਣੀ ਟਾਈ ਨੂੰ ਘੁੱਟਨਿਆਂ ਤੇ ਬੰਨ ਲਿੱਤਾ ਪੈਂਟ ਨੂੰ ਉਲਟਾ ਕਰਕੇ ਕੋਟ ਦੀ ਜਗ੍ਹਾ ਪਾ ਲਿੱਤਾ ਹੱਥਾਂ 'ਚ ਔਰ ਕੋਟ ਨੂੰ ਪੈਂਟ ਦੀ ਜਗ੍ਹਾ ਪਾ ਲਿੱਤਾ ਉਹਨੂੰ ਉਹਦੀ ਐਨਕ ਜਿਹੜੀ ਸੀ ਉਹਨੇ ਕੋਨੀ ਵਿੱਚ ਪਾਈ ਜੁਰਾਬ ਕਾਨੇ 'ਚ ਲਟਕਾ ਲਿੱਤੀ ਫਿਰ ਫਿਰ ਉਹ ਨਾਸ਼ਤੇ ਦੀ ਮੇਜ਼ ਜਾ ਕੇ ਬੈਠ ਗਿਆ ਔਰ ਤੋਲੀਆਂ ਨੂੰ ਮੂੰਹ 'ਚ ਚਬਾਣ ਲੱਗਾ ਔਰ ਬਿਸਕਟ ਨਾਲ ਮੂੰਹ ਪੂੰਝਣ ਲੱਗਾ ਇੰਨਾ ਇੰਨੇ ਵਿੱਚ ਉਹਦੀ ਜਨਾਨੀ ਆਈ ਉਹ ਉਹਨੂੰ ਦੇਖ ਕੇ ਬੜੀ ਹੈਰਾਨ ਹੋ ਗਈ ਉਹਦਾ ਮੂੰਹ ਖੁੱਲਾ ਦਾ ਖੁੱਲਾ ਰਹਿ ਗਿਆ ਕਿ ਇਹਨੂੰ ਕੀ ਹੋ ਗਿਆ ਉਹਦੇ ਹੱਥ ਜਿਹੜੇ ਬਰਤਨ ਸੀ ਉਹ ਵੀ ਥੱਲੇ ਗਿਰ ਗਏ ਔਰ ਹੱਕੀ ਬੱਕੀ ਰਹਿ ਕੇ ਬੋਲੀ ਇਹ ਤੁਸੀਂ ਕੀ ਕੀਤਾ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੋਲੀਆਂ ਨੂੰ ਚਬਾਉਂਦਾ ਰਿਹਾ ਔਰ ਬਿਸਕੁਟਾਂ ਨਾਲ ਆਪਣਾ ਮੂੰਹ ਪੂੰਝਦਾ ਗਿਆ ਉਹਨੇ ਫਿਰ ਉਹਨੇ ਕਿਹਾ ਇਹ ਕੀ ਹੋ ਰਿਹਾ ਉਹ ਬੜੀ ਹੈਰਾਨ ਹੋ ਗਈ ਸੀ ਇਹ ਕੀ ਹੋ ਗਿਆ ਉਹਨੇ ਚੁੱਪ ਕਰਕੇ ਇੱਕ ਜਵਾਬ ਦਿੱਤਾ ਕਿ ਮੈਂ ਹੁਣ ਇੱਕ ਜਗ੍ਹਾ ਤੇ ਸਾਰਾ ਸਮਾਨ ਨਹੀਂ ਦੇਖ ਸਕਦਾ ਹੈਗਾ ਮੈਨੂੰ ਵੀ ਮੈਨੂੰ ਵੀ ਅਦਲਾ ਬਦਲੀ ਚਾਹੀਦੀ ਚੀਜ਼ਾਂ ਦੀ ਮੈਂ ਮੈਂ ਬਰਦਾਸ਼ਤ ਨਹੀਂ ਕਰਦਾ ਮੈਂ ਤੰਗ ਆ ਜਾਂਦਾ ਇੱਕ ਇੱਕ ਜਗ੍ਹਾ ਤੇ ਸਮਾਨ ਦੇਖ ਕੇ ਇਹ ਗੱਲ ਜਦ ਉਹਨੇ ਕਹੀ ਤੇ ਉਹਦੀ ਜਨਾਨੀ ਨੂੰ ਗੱਲ ਸਮਝ ਆ ਗਈ ਉਹਨੇ ਇਸ ਤਰੀਕੇ ਨਾਲ ਉਹਨੇ ਇਹ ਆਦਤ ਆਪਣੀ ਛੋੜ ਦਿੱਤੀ ਉਹਨੇ ਇਸ ਚੰਗੇ ਆਦਮੀ ਨੇ ਆਪਣੀ ਜਨਾਨੀ ਨੂੰ ਇਸ ਤਰ੍ਹਾਂ ਸੁਝਾ ਲਿਆ ਉਹਦੇ ਬਾਅਦ ਉਹ ਹਮੇਸ਼ਾ ਖੁਸ਼ੀ-ਖੁਸ਼ੀ ਹੋਰ ਵੀ ਖੁਸ਼ੀ-ਖੁਸ਼ੀ ਵਿਆਹ ਨਾਲ ਰਹਿਣ ਲੱਗ ਪਏ ਉਸੇ ਘਰ ਜਿੱਥੇ ਚਿੱਟੀ ਦੀਵਾਰਾਂ ਸੀ ਲਾਲ ਪਰਦੇ ਸੀ ਔਰ ਛੋਟੇ-ਛੋਟੇ ਕਮਰੇ ਹੈਗੇ ਸੀ ਔਰ ਹੁਣ ਚੰਗਾ ਆਦਮੀ ਆਰਾਮ ਨਾਲ ਬੈਠ ਕੇ ਆਪਣੀ ਕਿਤਾਬਾਂ ਪੜ੍ਹਦਾ ਹੈਗਾ ਔਰ ਉਹਨੂੰ ਪਤਾ ਹੈਗਾ ਕਿ ਮੇਰਾ ਬੁੱਕ ਕਿੱਥੇ ਤੇ ਮੈਂ ਕਿਤਾਬ ਕਿੱਥੇ ਟੂਣੀ ਹੈਗੀ ਹੈ ਥੈਂਕ ਯੂ